ਮਹੱਲਾ ਪਹਿਲਾ ਬਦੀ ਵਜਗ ਨਾਨਕਾ ਸੱਚਾ ਵੇਖੇ ਸੋਏ ਬਦੀ ਵਜਗ ਨਾਨਕਾ ਸੱਚਾ ਵੇਖੇ ਸੋਏ ਬਦੀ ਕੀ ਹੈ ਬਦੀ ਹੁਕਮ ਦੇ ਵਿਰੋਧ ਨੂੰ ਕਹਿੰਦੇ ਇੱਥੇ ਜਿਹੜੇ ਆਦਮੀ ਬਦੀ ਕਰਦੇ ਨੇ ਸੰਸਾਰ 'ਚ ਬਦੀ ਇੱਕ ਲਫ਼ਜ਼ ਹੈ ਜਿਹਨੂੰ ਅਸੀਂ ਬਦਮਾਸ਼ ਕਹਿੰਦੇ ਆ ਨਾ ਇੱਥੇ ਉਹਨੂੰ ਅੱਗੇ ਕਹਿੰਦੇ ਸੀ ਬਦੀ ਕਰਦਾ ਹੈ ਇੱਕ ਭਾਸ਼ਾ ਹੈ ਲਾਹੌਰੀਏ ਜ਼ਿਆਦਾ ਬੋਲਦੇ ਨੇ ਬਦੀ ਕਰਨੀ ਹੁਕਮ ਦਾ ਵਿਰੋਧ ਕਰਨਾ ਸਰਕਾਰ ਨੂੰ ਨਾ ਬੋਲ ਜਿਹੜੀ ਤੇਰੇ ਅੰਦਰ ਬਦੀ ਆ ਨਾ ਪਰਮੇਸ਼ਰ ਦੇ ਹੁਕਮ ਦੇ ਖਿਲਾਫ ਉਹਦੇ ਕਰਕੇ ਟਕਰਾਅ ਹੋਇਆ ਤੇਰਾ ਵੱਜਦ ਦਾ ਮਤਲਬ ਵੱਜਦੀ ਹੈ ਔਰ ਡੌਲੂ ਵੱਜਦਾ ਤੇਰੇ ਅੰਦਰ ਇੱਕ ਪਾਸੇ ਤਾਂ ਪਰਮੇਸ਼ਰ ਦੀ ਅੰਤਰਾਤਮਾ ਦੀ ਆਵਾਜ਼ ਉਹ ਵੱਜਦੀ ਹੈ ਵੱਜਦੀ ਹੈ ਇੱਕ ਪਾਸੇ ਤੇਰੀ ਆਪਣੀ ਮਰਜ਼ੀ ਵੱਜਦੀ ਹੈ ਆਪਣੀ ਮਰਜ਼ੀ ਵੀ ਤਾਂ ਹੈ ਮਰਜ਼ੀ ਕਿਵੇਂ ਵੱਜਦੀ ਹੈ ਪਵਨਾ ਬੋਲਦਾ ਗਗਨ ਗਰਜਾ ਜਿਹੜਾ ਮਨ ਬੋਲਦਾ ਹੈ ਉਹ ਗਗਨ ਦੇ ਨਾਲ ਟਕਰਾਇਆ ਆਵਾਜ਼ ਆਉਂਦੀ ਹੈ ਆਵਾਜ਼ ਉਹ ਵੀ ਸੁਣਦਾ ਹੈ ਸੱਚਾ ਵੇਖਿਆ ਤੂੰ ਸੱਚਾ ਦੇਖਦਾ ਉਹਨੂੰ ਸੁਣਦੀ ਹੈ ਅੰਦਰ ਸੱਚਾ ਬੈਠਾ ਉਹਨੂੰ ਸੁਣਦੀ ਨਹੀਂ ਜੇ ਦੋ ਮੋਬਾਈਲ ਤੇ ਗੱਲ ਕਰਦੇ ਨੇ ਅਤਵਾਦੀ ਆ ਕੋਈ ਹੋਰ ਚੋਰ ਡਾਕੂ ਜਾਂ ਸਰਕਾਰ ਤੋਂ ਕੋਈ ਖਿਲਾਫ ਜੇ ਕੋਈ ਤੀਆ ਸੁਣਦਾ ਹੋਵੇ ਪਹਿਲਾਂ ਪਤਾ ਪਹਿਲਾਂ ਹੀ ਹੋਵੇ ਪੁਲਿਸ ਨੂੰ ਜਿਹੜਾ ਮੋਬਾਈਲਾਂ ਤੇ ਨਿਗਾਹ ਰੱਖੋ ਉਹ ਗੱਲ ਕਰਦੇ ਨੇ ਉਹ ਵੀ ਸੁਣ ਰਹੇ ਨੇ ਉਹ ਵਿਚਾਰੇ ਨਹੀਂ ਸੁਣ ਰਿਹਾ ਇਹਨੂੰ ਭਲੇਖਾ ਵੀ ਪਤਾ ਨਹੀਂ ਕੋਈ ਜਿਹੜੀ ਤੇਰੇ ਅੰਦਰ ਵਦੀ ਦੀ ਆਵਾਜ਼ ਆ ਉਹਨੂੰ ਸੁਣ ਰਹੀ ਆ ਤੈਨੂੰ ਦੇਖ ਵੀ ਰਿਹਾ ਵੀ ਕਰਦਾ ਕੀ ਹੈ ਇਹ ਕਰ ਲੂਗਾ ਕੁਝ ਨਾਲੇ ਨੂੰ ਪਤਾ ਵੀ ਇਹਦੇ ਕਰਿਆ ਕੁਝ ਨਹੀਂ ਹੋਣਾ ਫਿਰ ਵੀ ਆਪਣੀ ਡੁਗਲੂ ਵੀ ਵਜਾਈ ਜਾਂਦਾ ਹੈ ਕੰਨ ਨਾਲ ਤਾਂ ਡੌਰੂ ਵਾਇਆ ਇਹ ਡੌਰੂ ਵਜਦਾ ਦੋ ਤਰ੍ਹਾਂ ਦੀ ਆਵਾਜ਼ ਆ ਸਾਡੇ ਅੰਦਰ ਇੱਕ ਸਾਡੀ ਆਪਣੀ ਮਰਜ਼ੀ ਦੀ ਆਵਾਜ਼ ਹੈ ਇੱਕ ਪਰਮੇਸ਼ਰ ਦੀ ਮਰਜ਼ੀ ਦੀ ਆਵਾਜ਼ ਹੈ ਸਭਨੀ ਛਾਲਾ ਮਾਰੀਆਂ ਕਰਤਾ ਕਰੇ ਸੋ ਹੋਏ ਸਾਰੇ ਛਾਲਾ ਮਾਰਦੇ ਨੇ ਮੈਂ ਕਰ ਦੂੰਗਾ ਉਹ ਕਰ ਦੂੰਗਾ ਕਰਦੇ ਨੇ ਨਾ ਕਰਕੇ ਛੱਡੂਗਾ ਫੇ ਹੁੰਦਾ ਕੀ ਹੈ ਕਰਤਾ ਕਰੇ ਸੋ ਰਿਜ਼ਲਟ ਇਹ ਕਰਤਾ ਕਰੇ ਸੋ ਛਾਲਾ ਸਾਰੇ ਹੀ ਮਾਰਦੇ ਨੇ ਮੈਂ ਪੂਰੇ ਜਾਊਗਾ ਕਹਿੰਦਾ ਮੈਂ ਮੂਰੇ ਜਾਊਂਗਾ ਇਲੈਕਸ਼ਨ ਤਾਂ ਮਾਇਆਵਤੀ ਵੀ ਕਹਿੰਦੇ ਮੈਂ ਕਿ ਪ੍ਰਾਈਮ ਮਿਨਿਸਟਰ ਬਣਨਾ ਬੜੀਆਂ ਪਈਆਂ ਮੈਨੂੰ ਕੋਈ ਹਟਾ ਨਹੀਂ ਸਕਦਾ ਪਰ ਕਰਤਾ ਕਰੇ ਸੋ ਹੈ ਸਾਡਾ ਤਾਂ ਉਹਨਾਂ ਦੀ ਇਹਨੂੰ ਕਰਤਾ ਕਰੇ ਸੋ ਪਬਲਿਕ ਦੇ ਵਿੱਚ ਕਰਤਾ ਵਾਸਤੇ ਖਬਰਾਂ ਉਹਨੇ ਕੀ ਪਾਣ ਵਰਤਾ ਹੈ ਇਸ ਤੋਂ Thank you. ਅੱਗੇ ਜਾਤ ਨਾ ਜੋਰ ਹੈ ਅੱਗੇ ਜਿਉ ਨਵੇਂ ਅੱਗੇ ਜਾਤ ਨਾ ਜੋਰ ਹੈ ਨਾ ਤਾਂ ਕਿ ਸਰੀਰ ਜਾਣਾ ਨਾ ਜੇ ਸਰੀਰ ਨਹੀਂ ਜਾਣਾ ਜੋਰ ਵੀ ਠੀਕ ਹੈ ਸਰੀਰ ਦੇ ਨਾਲ ਹੈ ਜੋਰ ਤਾਂ ਅੱਗੇ ਜਿਉ ਨਵੇਂ ਨਾ ਤਾਂ ਸਰੀਰ ਜਾਣਾ ਅੱਗੇ ਨਾ ਜੋਰ ਜਾਣਾ ਕੋਈ ਜੋਰ ਸ਼ਕਤੀ ਸਰੀਰ ਦਾ ਜੋਰ ਇੱਥੇ ਉੱਥੇ ਕੀ ਜਾਣਾ ਉੱਥੇ ਬੁੱਧ ਵੱਲ ਜਾਣਾ ਬੁੱਧਵਾਲ ਇੱਕੋ ਹੀ ਹੈ ਸਾਰਿਆਂ ਦਾ ਬਰਾਬਰ ਕੋਈ ਨਾ ਮਾੜਾ ਨਾ ਤਕੜਾ ਜਾਂ ਬਲ ਬਰਾਬਰ ਹੈ ਨਾ ਤਕੜਾ ਕੋਈ ਨਾ ਮਾੜਾ ਮਾੜੇ ਦਾ ਤਕੜੇ ਦਾ ਮਾੜੇ ਤੇ ਪ੍ਰੈਸ਼ਰ ਹੋਊਗਾ ਉਹ ਤਾਂ ਪ੍ਰੈਸ਼ਰ ਹੈ ਨਹੀਂ ਕਿਸੇ ਦਾ ਇੱਕੋ ਜਿਹਾ ਅੱਗੇ ਜਿਉ ਨਵੇਂ ਅੱਗੇ ਨਵੀਂ ਪ੍ਰਕਾਰ ਦੇ ਜੀ ਨੇ ਜੀ ਤਾਂ ਹੈਗੇ ਨੇ ਪਰ ਇਹ ਜਿਹੜੀ ਇਹ ਜੇ ਇੱਥੇ ਦੇ ਉਹ ਨਿਰਾਕਾਰੀ ਦੁਨੀਆ ਨਿਰਾਕਾਰੀ ਜੀਵ ਨੇ ਸਾਰੇ ਜੀਵ ਹੈਗੇ ਨੇ ਜਿਉ ਪਿੰਡ ਨਹੀਂ ਹੈ ਉੱਥੇ ਇੱਥੇ ਜੀਓ ਪਿੰਡ ਹੈ ਉੱਥੇ ਜੀਓ ਹੈਗੇ ਨੇ ਪਿੰਡ ਨਹੀਂ ਨਵੇਂ ਤਾਂ ਹੈ ਬਿਨਾ ਪਿੰਡ ਤੇ ਜੀਓ ਨੇ ਬਿਨਾ ਸਰੀਰ ਤੇ ਹੁਣ ਵਿਦਵਾਨ ਦੀ ਇਹ ਗੱਲ ਨੂੰ ਮੰਨ ਸਕਦੇ ਜੋ ਬਿਨਾ ਸਰੀਰ ਤੇ ਪਿੰਡ ਹੁੰਦਾ ਬਿਨਾ ਬਿਨਾ ਪਿੰਡ ਤੇ ਜੀਓ ਹੁੰਦਾ ਸਾਰੇ ਉਹਨਾਂ ਦੇ ਸਾਹਮਣੇ ਨਿਕਲ ਕੇ ਜਾਂਦਾ ਸਾਰੇ ਸਾਹਮਣੇ ਨਿਕਲ ਕੇ ਜਾਂਦਾ ਕਹਿੰਦੇ ਮਰ ਗਿਆ ਗਿਆ ਕਿੱਥੇ ਨੂੰ ਗਿਆ ਹੋਈ ਉਹ ਕਿੱਥੇ ਨੂੰ ਗਿਆ ਗਿਆ ਤਾਂ ਹੈ ਨਾ ਕੁਝ ਜਿਹੜਾ ਮਰ ਗਿਆ ਉਹਦੀ ਹੋਂਦ ਹੈ ਫਿਰ ਆਜੂਗਾ ਦੂਜੇ ਜਨਮ ਚ ਕਿਆ ਨਹੀਂ ਆਊਗਾ ਸੱਚ ਛੱਡ ਜਿਹੜਾ ਜੂਗਾ ਹੋਤਾ ਹੈ ਨਾ ਉਹਦੀ ਜ਼ਿੰਦਗੀ ਲੇਖੇ ਪਤ ਪਵੈ ਚੰਗੇ ਸਹੀ ਕੇ ਜ਼ਿੰਦਗੀ ਲੇਖੇ ਪਤ ਪਵੈ ਜਿਨ੍ਹਾਂ ਦੇ ਪ੍ਰਤੀਤ ਜਿਨ੍ਹਾਂ ਯਕੀਨ ਭਰੋਸਾ ਦਰਗਾਹ 'ਚ ਬੁਨਿਆ ਜਾਵੇ ਜਿਹਦਾ ਦਾ ਭਰੋਸਾ ਭਰੋਸਾ ਸਾਰੇ ਕਰਦੇ ਨੇ ਰੱਬ ਤੇ ਤੇ ਸਾਰੀ ਕੋਈ ਕਰਦਾ ਵੀ ਨਾ ਪਰ ਦਰਗਾਹ 'ਚ ਬੁਨਿਆ ਜਾਵੇ ਵੀ ਇਹਨੂੰ ਭਰੋਸਾ ਹੈ ਜਿਹਦਾ ਕਦੇ ਹਿੱਲਿਆ ਨਹੀਂ ਡੋਲਿਆ ਨਹੀਂ ਜਿਹੜਾ ਦਰਗਾਹ 'ਚ ਬੁਨਿਆ ਜਾਵੇ ਇਹ ਭਰੋਸੇ ਵਾਲਾ ਆਦਮੀ ਹੈ ਉਹ ਉਹ ਚੰਗੇ ਨੇ ਜੇ ਡੋਲਦਾ ਰਿਹਾ ਭਰੋਸਾ ਕਦੇ ਮੰਨ ਲਿਆ ਹੈਗਾ ਕਦੇ ਨਾ ਮੰਨ ਲਿਆ ਹੈਗਾ ਨਹੀਂ ਹੈਗਾ ਉਹ ਚੰਗਿਆ ਚ ਨਹੀਂ ਗਿਣੇ ਜਿੰਗੀ ਲਿਖੇ ਪੱਤ ਪਵਾ ਹਾਂ ਜਿਨ੍ਹਾਂ ਦੇ ਦਰਗਾਹ ਦੇ ਲਿਖੇ ਪੱਤ ਦਰਗਾਹ ਦੇ ਵਿੱਚ ਬੁੱਧੇ ਗਏ ਪ੍ਰਤੀਤ ਪਦ ਦਾ ਮਤਲਬ ਪ੍ਰਤੀਤ ਹੈ ਪਦ ਦਾ ਮਤਲਬ ਪ੍ਰਤੀਤ ਹੈ ਪ੍ਰਤੀਤ ਪ੍ਰਤੀਤ ਹੈ ਦਾ ਹੈ ਜਿਹਦੇ ਤੇ ਤੁਹਾਨੂੰ ਭਰੋਸਾ ਨਹੀਂ ਉਹਦੇ ਉਹਦੇ ਵਾਸਤੇ ਤੁਹਾਡੇ ਅੰਦਰ ਇੱਜ਼ਤ ਵੀ ਹੈ ਨਹੀਂ ਪ੍ਰਤੀਤ ਔਰ ਪਾਤਿਕ ਕੋਈ ਗੱਲ ਹੁੰਦੀ ਹੈ ਅਸਲ 'ਚ ਜਿਹਦਾ ਤੁਸੀਂ ਭਰੋਸਾ ਨਹੀਂ ਕਰਦਾ ਦੁਨੀਆ 'ਚ ਕੋਈ ਕੀ ਉਹਦੀ ਇੱਜ਼ਤ ਹੁੰਦੀ ਹੈ ਉਹਦੀ ਇੱਜ਼ਤ ਵੀ ਹੁੰਦੀ ਦਰਗਾਹ ਦੀ ਪ੍ਰਤੀਤ ਹੈ ਆਪਣੀ ਪ੍ਰਤੀਤ ਆਪ ਹੀ ਖੋਵਾ ਔਰ ਉਸ ਦਾ ਵਿਸ਼ਵਾਸ ਨਾ ਹੋਵੇ ਉਹ ਪ੍ਰਤੀਤ ਗੋਲੀ ਜਦ ਵਾਲੀ ਕੋਈ ਗੱਲ ਹੈ ਦੋ ਦੋ ਕਬਲ ਪ੍ਰਤੀਤ ਔਰ ਪਦ ਦੋ ਦੀ ਹੁੰਦੀ ਹੈ ਇੰਨਾ ਹੀ ਫਰਕ ਹੈ ਉਹ ਜਿੰਨਾ ਘੋੜਾ ਕੀ ਦੀ ਫਰਕ ਹੈ ਉਹ ਕੀ ਦੀ ਵਰ ਜਾਂਦੀ ਆ ਯਾ ਰਾਸਤੇ ਵਿੱਚ ਕਰਨੇ ਦੇ ਰਾਸਾ ਰੋੜ ਚ ਫਰਕ ਹੈ ਨਾ ਨੋਏ ਹੈ ਤੂੰ ਹੈ ਰਾਸ ਹੈ ਉਸੇ ਜੇ ਪਾਣੀ ਪਾਣੀ ਛੜਾ ਦੇਣਾ ਮਿੱਠਾ ਮਿੱਠਾ ਰਹਿ ਜਾਣਾ ਪ੍ਰਤੀਤ ਰਸ ਦੇ ਰੂਪ ਵਿੱਚ ਚੱਲਦੇ ਨੇ ਵੱਡੀ ਚੀਜ਼ ਹੈ ਪਾਤ ਜਿਹੜੀ ਹੈਗੀ ਉਹਦਾ ਰਿਜ਼ਲਟ ਹੈ ਪਾਤ ਪ੍ਰਤੀਤ ਦਾ ਰਿਜ਼ਲਟ ਹੈ ਸਾਰ ਹੈ ਪਤ ਜਿਨ੍ਹਾਂ ਦੀ ਪ੍ਰਤੀਤ ਦਰਗਾਹ ਵਿੱਚ ਭਰੋਸਾ ਹੈ ਪ੍ਰਤੀਤ ਹੈ ਪ੍ਰਤੀਤ ਬਿਨਾ ਨਾਮ ਨਹੀਂ ਮਿਲਦਾ ਜਿਹਦੇ ਤੇ ਪ੍ਰਤੀਤ ਨਹੀਂ ਉਹਨੂੰ ਨਾਮ ਨਹੀਂ ਮਿਲਿਆ ਕਦੇ ਵੀ ਮਿਸਯੂਜ਼ ਕਰ ਲਵੇ ਉਹ ਪ੍ਰਤੀਤ ਦੇ ਟੈਸਟ ਹੁੰਦੀ ਹੈ ਜਦੋਂ ਵਿਆਕੁਲ ਹੁੰਦਾ ਹੈ ਉਹ ਜਦੋਂ ਕਹਿੰਦਾ ਨਾ ਇਹ ਬੂਦ ਜਲ ਕਾਰਨ ਚਾਤਰਕ ਦੁਖ ਪਾਵਾ ਉਹ ਪ੍ਰਤੀਤ ਦੇ ਟੈਸਟ ਹੋ ਰਹੀ ਹੈ ਇਹਦੀ ਹੋਰ ਕੀ ਹੋ ਰਿਹਾ ਉਹ ਬਾਰ-ਬਾਰ ਪ੍ਰਤੀਤ ਤੇ ਦੇਖੀ ਜਾ ਰਹੀ ਹੈ ਵੀ ਇਹਨੂੰ ਪ੍ਰਤੀਤ ਹੈ ਇਹ ਹਿਲਦਾ ਛੱਡ ਪਰੇ ਹੈ ਜਾਂ ਰੱਬ ਤੋਂ ਆਪਾਂ ਨੇ ਕੀ ਲੈਣਾ ਇੱਕ ਵਸਤ ਕਾਰਨ ਵਿਖੋੜਦਾ ਨਹੀਂ ਬੋਲਦਾ ਕਿਤੇ ਉਹੀ ਟੈਸ ਪ੍ਰਤੀਤ ਹੈ ਟੈਸ ਹੋਈ ਉਹ ਤੇ ਕੀ ਹੈ ਜੇ ਉਹ ਤੇ ਪ੍ਰਤੀਤ ਇਹਦੀ ਭਰੋਸਾ ਬਚਿਆ ਹੋਇਆ ਹੈ ਕਹਿੰਦਾ ਮਰੂ ਤੋਂ ਹਰ ਕੇ ਦਵਾਰ ਇੱਥੇ ਹੀ ਮਰੂ ਕਹਿੰਦਾ ਵੀ ਇਹ ਜੁੜ ਜਾਂਦਾ ਜੀ ਪ੍ਰਤੀਤ ਹੈ ਮਾਤਾ ਰ ਪੁੱਛੇ ਕੌਣ ਨਾ ਪੁੱਛੇ ਕੌਣ ਪਰ ਹਮਾਰੇ ਬਾਦ ਚਾਹੇ ਪੁੱਛੇ ਚਾਹੇ ਨਾ ਪੁੱਛੇ ਮੈਂ ਤਾਂ ਇੱਥੇ ਹੀ ਮਰੂ ਹੋ ਗਿਆ ਨਾ ਪੱਕਾ ਰਦਾ ਪ੍ਰਤੀਤ ਟੈਸਟ ਹੋਈ ਹੋਰ ਕੀ ਹੋਇਆ ਭਰੋਸਾ ਟੈਸਟ ਹੋਇਆ ਹੋਰ ਕੀ ਹੋਇਆ ਜਿਨਕੀ ਲੇਖੇ ਪਤ ਪਵੇ ਚੰਗੇ ਸਹੀ ਕੇ ਚੰਗੇ ਸਹੀ ਕੇ ਉਹ ਚੰਗੇ ਨੇ ਨਹੀਂ ਦੂਜੇ ਕੀ ਨੇ ਹਮ ਨਹੀਂ ਚੰਗੇ ਬੁਰਾ ਨਹੀਂ ਆ ਜਿਹੜੇ ਸੰਸਾਰ ਦੇ ਨੇ ਇਹ ਅਜੋ ਚੰਗੇ ਨਹੀਂ ਅਜੋ ਚੰਗੇ ਪਰ ਬੁਰਾ ਵੀ ਕੋਈ ਚੰਗੇ ਬਣ ਸਕਦੇ ਆ ਬੁਰਾ ਨਹੀਂ ਹੈ ਕੋਈ ਚੰਗੇ ਬਣ ਕੋਈ ਦਿੱਕਤ ਨਹੀਂ ਹੈ ਅਸੀਂ ਆਪਣੀ ਪ੍ਰਤੀਤ ਨਹੀਂ ਬਣਾਈ ਪ੍ਰਤੀਤ ਕਿਵੇਂ ਬਣੂ ਗੁਰਮਤਿ ਭਰੋਸਾ ਨਹੀਂ ਕੀਤਾ ਜੇ ਭਰੋਸਾ ਪੂਰਾ ਹੋਵੇ ਗੁਰਮਤਿ ਪ੍ਰਤੀਤ ਹੋ ਜਾਏ ਪ੍ਰਤੀਤ ਹੋ ਗਈ ਚੱਕੇ ਹੋ ਗਏ ਪਰ ਜੋ ਗੁਰਮਤਿ ਜਿਹੜਾ ਭਰੋਸਾ ਡੋਲਦਾ ਉਹੀ ਸਾਡੇ ਚੰਗੇ ਪਣੇ ਚ ਬਿਗੜ ਪਾਉਂਦਾ ਜਿਹੜਾ ਡੋਲ ਜਾਂਦਾ ਨਾ ਵਿੱਚ ਦੀ ਭਰੋਸਾ ਉਹ ਉੱਥੇ ਗਗਨ ਪਾ ਦਿੰਦਾ ਜਿਵੇਂ ਹਾਰਟ ਚੱਲਦਾ ਉੱਪਰ ਥੱਲੇ ਚੱਲਦਾ ਜੇ ਠੀਕ ਚੱਲਦਾ ਬਿਲਕੁਲ ਪਤਾ ਹੋਇਆ ਹੈ ਠੀਕ ਹੈ ਉੱਪਰ ਥੱਲੇ ਚੱਲਦਾ ਫਿਰ ਉਹ ਬਿਮਾਰੀ ਹੈ ਕੋਈ ਐਦਾਂ ਚੱਲਦਾ ਉੱਪਰ ਪਰ ਪਰ ਚੱਲਦਾ ਉੱਪਰ ਥੱਲੇ ਕਦੇ ਕਾਲਾ ਪੈ ਜਾਂਦਾ ਕਦੇ ਟਿਕ ਜਾਂਦਾ ਕਦੇ ਕਾਲਾ ਪੈ ਜਾਂਦਾ ਕਦੇ ਟਿਕ ਜਾਂਦਾ ਜੇ ਟਿਕੇ ਰਹੇ ਇਹ ਪ੍ਰਤੀਤ ਬਸ ਮਨ ਦਾ ਟਿਕਿਆ ਰਹਿਣਾ ਹੀ ਪ੍ਰਤੀਤ ਹੈ ਟਿਕਿਆ ਰਹਿ ਸਕਦਾ ਭਰੋਸੇ ਜੇ ਭਰੋਸਾ ਅਡੋਲ ਹੈ ਤਾਂ ਮਨ ਅਡੋਲ ਹੈ ਮਨ ਅਡੋਲ ਹੋਣ ਦਾ ਤਰੀਕਾ ਹੈ ਭਰੋਸਾ ਅਡੋਲ ਹੈ ਕਿਉਂਕਿ ਭਰੋਸੇ ਦਾ ਸਾਨੂੰ ਪਤਾ ਲੱਗਦਾ ਹੈ ਮਨ ਡੋਲਦਾ ਹੈ ਮਨ ਕਿਉਂ ਡੋਲਦਾ ਇਹਦਾ ਕਾਰਨ ਸਾਡਾ ਭਰੋਸਾ ਯਕੀਨ ਡੋਲਦਾ ਯਕੀਨ ਨੂੰ ਡੋਲਦਾ ਮੰਡੋਲ ਗੁਰਬਾਣੀ ਨੂੰ ਸਤ ਸਤ ਕਰਕੇ ਮੰਨੋ ਕੋ ਸਿੱਖੋ ਕਿਉਂ ਕਿਹਾ ਸੀ ਜਿੱਦੀ ਡੋਲ ਜੂਗਾ ਭਰੋਸਾ ਭਰੋਸਾ ਡੋਲ ਲਵਾ ਡੋਲ ਜੂਗਾ ਚੰਗਾ ਉਹ ਆ ਜਿਹੜਾ ਅਡੋਲ ਹੈ ਚੰਗਾ ਉਹ ਨਹੀਂ ਜਿਹੜਾ ਡੋਲ ਡੋਲ ਜਾਂਦਾ ਬਸ ਹੋਰ ਕੁਝ